ਜਿਨ੍ਹਾਂ ਦੀ ਪ੍ਰਤੀਤ ਬਣ ਗਈ ਉਹਨਾਂ ਦੇ ਕਰਮ ਸਫਲ ਹੋ ਗਏ ਉਹਨਾਂ ਦਾ ਜੀਵਨ ਸਫਲ ਹੋ ਗਿਆ ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੋ ਗਿਆ ਤੇ ਦੁਨੀਆ ਵਿੱਚ ਸਤਕਾਰ ਵੱਧ ਜਾਂਦਾ ਉਹਨਾਂ ਦਾ ਜਿਨ ਨਾਨਕ ਸਤਗੁਰ ਪੂਜਿਆ ਕਈ ਪ੍ਰਮਾਣ ਨੇ ਜਿਨ੍ਹਾਂ ਨੇ ਸਤਗੁਰੂ ਦੀ ਪੂਜਾ ਕੀਤੀ ਆਪਣੇ ਸਮੇਂ ਵਿੱਚ ਪ੍ਰਤੱਖ ਸਤਗੁਰੂ ਦੀ ਪੂਜਾ ਕਰਦੇ ਰਹੇ ਕਹਿੰਦੇ ਨੇ ਤਿੰਨ ਹਰ ਪੂਜ ਕਰਾਵਾ ਅਕਾਲ ਪੁਰਖ ਉਹਨਾਂ ਦੀ ਪੂਜਾ ਦੁਨੀਆ ਤੋਂ ਕਰਵਾ ਦਿੰਦਾ ਜਿਹੜੇ ਸਤਗੁਰੂ ਦੀ ਪੂਜਾ ਕਰਦੇ ਨੇ ਇੱਕ ਹੋਰ ਪਾਠ ਆਉਂਦਾ ਹੈ ਆਸ਼ਾ ਦੀ ਵਾਰ ਵਿੱਚ ਜਾਂ ਸ਼ੱਕੇ ਵਿੱਚ ਹੈ ਜਿਨ ਗੁਰਮੁਖ ਨਾਮ ਧਿਆਇਆ ਤਿੰਨਾ ਫਿਰ ਬਿਗਨ ਨਾ ਹੋਈ RAM ਰਾਜੇ ਅੱਗੇ ਕਹਿੰਦੇ ਨੇ ਜਿਨ ਸਤਗੁਰ ਪੁਰਖ ਮਨਾਇਆ ਤਿੰਨਾ ਪੂਜੇ ਸਭ ਕੋਈ ਜਿਨ੍ਹਾਂ ਆਪਣੇ ਸਤਗੁਰੂ ਨੂੰ ਮਨਾ ਲਿਆ ਮੈਂ ਕਹਿੰਦਾ ਉਹਨਾਂ ਦੀ ਪੂਜਾ ਹੁੰਦੀ ਹੈ ਦੁਨੀਆ ਵਿੱਚ ਅੱਖੀਂ ਦੇਖੀ ਹੈ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਨਿਕਟਵਰਤੀ ਸਿੱਖ ਮੈਂ ਦੇਖ ਦਰਸ਼ਨ ਕੀਤਾ ਸਾਰਿਆਂ ਦਾ ਕਿਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਬੈਂਦੇ ਹੁੰਦੇ ਸਨ ਜਦੋਂ ਕਿਤੇ ਆਸਣ ਤੇ ਬਹਿਣਾ ਜਾਂ ਆਮ ਕਿਤੇ ਬੈਠਿਆ ਹੋਣਾ ਚਾਰ ਚਫੇਰੇ ਰੌਣਕਾਂ ਲੱਗੀਆਂ ਹੋਣੀਆਂ ਚੰਗੇ ਤਗੜੇ ਤਗੜੇ ਸਿੱਖ ਜ਼ਬਰ ਜੰਗ ਹੁੰਦੇ ਸਨ ਸੰਤ ਲਾਲ ਸਿੰਘ ਜੀ ਡਰਾਈਵਰ ਹੁੰਦੇ ਸਨ ਜਦੋਂ ਕਿਤੇ ਸਤਿਗੁਰਾਂ ਨੇ ਜਾਣਾ ਹੁੰਦਾ ਜਦੋਂ ਜੀਪ ਤੇ ਬੈਂਦਾ ਸੀ ਉਹ ਪਾਸਾ ਨੀਵਾ ਹੋ ਜਾਂਦਾ ਸੀ ਇੰਨਾ ਜਵਾਨ ਸੀ ਉਹ ਐਸੇ ਐਸੇ ਸਨ ਸਤਿਗੁਰੂ ਪ੍ਰਤਾਪ ਸਿੰਘ ਜੀ ਨਾਲ ਸਿੱਖ ਜਿਨ੍ਹਾਂ ਦੀ ਪ੍ਰਤੀਤ ਬਣੀ ਹੋਈ ਸੀ ਉਹ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਹੋਰ ਕਿਸੇ ਪਾਸੇ ਪ੍ਰਤੀਤ ਰੱਖਦੇ ਹੀ ਨਹੀਂ ਸਨ ਉਹਨਾਂ ਦੀ ਪੂਜਾ ਹੁੰਦੀ ਸੀ ਮਚਰਨਾ ਤੇ ਮੱਥੇ ਟੇਕਦੇ ਸਨ ਮੈਂ ਅਰਜ ਇਹ ਕੀਤੀ ਸੀ ਕਿ ਅੱਜ ਇਸ ਕਥਾ ਵਿੱਚ ਦੋਵੇਂ ਪੱਖ ਸਨ ਕਿ ਜੇ ਸਤਿਗੁਰੂ ਤੇ ਪ੍ਰਤੀਤ ਹੋਵੇ ਤੇ ਉਹਦਾ ਲਾਭ ਕੀ ਹੈ ਤੇ ਜੇ ਪ੍ਰਤੀਤ ਨਾ ਬਣੇ ਤੇ ਵਿਗੜਦਾ ਕੀ ਹੈ ਪਾਤਸ਼ਾਹ ਕਹਿੰਦੇ ਨੇ ਜੇ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲੱਗੋ ਭਾਓ ਤੇ ਫਿਰ ਉਸ ਨੂੰ ਸੁਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ ਫਿਰ ਉਹ ਇਹ ਗੱਲ ਨਾ ਸਮਝ ਲੈ ਕਿ ਮੇਰਾ ਕੋਈ ਕੰਮ ਸਫਲ ਹੋ ਜਾਏਗਾ ਜੋ ਸਤਗੁਰੂ ਤੋਂ ਗੁਰੂ ਪ੍ਰਤੀਤ ਤੋਂ ਕੰਮ ਸਫਲ ਹੋਏ ਨੇ ਉਹ ਬਗੈਰ ਪ੍ਰਤੀਤ ਤੋਂ ਨਹੀਂ ਹੁੰਦੇ ਇਸ ਵਾਸਤੇ ਮੈਂ ਕੱਲ ਸਾਰੀ ਸਾਧ ਸੰਗਤ ਦੀ ਪ੍ਰਤੱਖ ਸਤਿਗੁਰੂ ਗੁਰੂ ਸਾਹਿਬਾਂ ਤੇ ਸਤਿਗੁਰਾਂ ਦੇ ਉੱਤੇ ਜੋ ਪ੍ਰਤੀਤ ਆਪ ਜੀ ਦੀ ਸਾਰੀ ਸਾਧ ਸੰਗਤ ਦੀ ਬਣੀ ਹੈ ਆਪ ਨੇ ਇਹ ਪ੍ਰਤੱਖ ਪ੍ਰਮਾਣ ਕੱਲ ਦਿੱਤਾ ਹੈ ਸਤਿਗੁਰਾਂ ਤੋਂ ਹੁਕਮ ਸੁਣਦਿਆਂ ਹੀ ਉਸ ਹੁਕਮ ਤੇ ਫੁੱਲ ਚੜਾਉਂਦਿਆਂ ਦੇਰ ਨਹੀਂ ਲਾਈ ਇੱਕ ਦੂਜੇ ਤੋਂ ਵੱਧ ਚੜ ਕੇ ਹਿੱਸਾ ਪਾਇਆ ਉਹ ਜਿਹੜਾ ਵੱਡਾ ਸਭ ਤੋਂ ਵੱਡਾ ਕਾਰਜ ਸਤਿਗੁਰੂ ਜੀ ਅਰੰਭਣ ਲੱਗੇ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਨਾਮ ਤੇ ਹਸਪਤਾਲ ਜਿਹੜਾ ਆਰੰਭ ਹੋਣ ਲੱਗਾ ਉਹਦੇ ਵਾਸਤੇ ਸੰਗਤ ਨੇ ਜੋ ਉਤਸ਼ਾਹ ਦਿਖਾਇਆ ਮੈਨੂੰ ਇਹ ਬੜੀ ਖੁਸ਼ੀ ਹੋਈ ਹੈ ਇਹ ਕੰਮ ਪ੍ਰਤੀਤ ਤੋਂ ਬਿਨਾ ਨਹੀਂ ਹੋ ਸਕਦਾ ਜਿੰਨਾ ਚਿਰ ਪ੍ਰਤੀਤ ਨਾ ਬਣੇ ਉਹਨਾਂ ਚਿਰ ਆਪਣਾ ਤਨ ਮਨ ਧਨ ਅਰਪਿਤ ਨਹੀਂ ਹੋ ਸਕਦਾ ਤੇ ਸਤਿਗੁਰਾਂ ਨੇ ਇਹ ਸੁਝਾਅ ਦਿੱਤਾ ਹੋਇਆ ਗੁਰਬਾਣੀ ਵਿੱਚ ਤਨ ਮਨ ਧਨ ਸਭ ਸੌਂਪ ਗੁਰੂ ਕੋ ਤੇ ਹੁਕਮ ਮੰਨਿਆ ਪਾਈਐ ਆਪ ਸਾਰੀ ਸਾਧ ਸੰਗਤ ਨੇ ਹੁਕਮ ਮੰਨਦਿਆ ਹੋਇਆ ਸਤਗੁਰਾਂ ਦੇ ਹੁਕਮ ਦੇ ਉੱਤੇ ਫੁੱਲ ਚੜਾਏ ਨੇ ਹੁਕਮ ਮੰਨ ਕੇ ਤੇ ਆਪਣਾ ਵੱਧ ਚੜ ਕੇ ਹਿੱਸਾ ਪਾਇਆ ਉਸ ਉਗਰਾਈ ਵਿੱਚ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ ਸਾਨੂੰ ਹਰ ਵਕਤ ਸਤਿਗੁਰੂ ਦਾ ਹੁਕਮ ਮੰਨਣ ਵਾਸਤੇ ਤਿਆਰ ਰਹਿਣਾ ਚਾਹੀਦਾ ਜਦੋਂ ਜਦੋਂ ਵੀ ਸੱਚੇ ਪਾਤਸ਼ਾਹ ਕਿਤੇ ਹੁਕਮ ਕਰਦੇ ਨੇ ਉਹ ਗੁਰਸਿੱਖਾਂ ਦੇ ਭਲੇ ਵਾਸਤੇ ਹੁੰਦਾ ਜਦੋਂ ਵੀ ਸਤਿਗੁਰ ਸਭ ਦਾ ਭਲਾ ਮਨਾਏਦਾ ਨਾ ਗੁਰਸਿੱਖਾਂ ਦੇ ਭਲੇ ਵਾਸਤੇ ਸਾਡੇ ਸਾਰਿਆਂ ਦੇ ਭਲੇ ਵਾਸਤੇ ਤੇ ਇਹ ਜਿਹੜਾ ਕਾਰਜ ਆਰੰਭ ਕੀਤਾ ਹੈ ਦੁਨੀਆ ਦੇ ਭਲੇ ਵਾਸਤੇ ਸਤਿਗੁਰਾਂ ਨੇ ਕੀਤਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂਗਾ ਅਸੀਂ ਸਾਰੇ ਹੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਹੈ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਗੁਰਸਿੱਖਾਂ ਨੂੰ ਸਾਰੀ ਸੰਗਤ ਨੂੰ ਸਾਨੂੰ ਪ੍ਰਤੀਤ ਦਾ ਦਾਨ ਦਿੱਤਾ ਜਾਏ ਤਾਂ ਕਿ ਆਪ ਦਾ ਹੁਕਮ ਮੰਨ ਕੇ ਅਸੀਂ ਆਪਣਾ ਜਨਮ ਸਫਲਾ ਕਰ ਸਕੀਏ ਇਹਦੇ ਨਾਲ ਸਾਡਾ ਭਲਾ ਹੈ ਮੈਂ ਇਹਨਾਂ ਕੁਝ ਕਹਿ ਕੇ ਖਿਮਾ ਦਾ ਜਾ ਚੱਕਾਂ ਸਤਿ ਸ੍ਰੀ ਅਕਾਲ